ਸੱਭਿਆਚਾਰ ਬਾਰੇ ਆਪਣੇ ਜਾਣਕਾਰੀ ਹਾਸਲ ਕਰ ਰਹੇ ਹਾਂ ਤਾਂ ਸੱਭਿਆਚਾਰ ਦਾ ਮਤਲਬ ਆਪਾਂ ਨੂੰ ਇਹ ਤੇ ਪਤਾ ਹੀ ਆ ਕਿ ਦੂਸਰੀ ਕੁਦਰਤ ਦੂਸਰੀ ਪ੍ਰਕਿਰਤੀ ਇੱਕ ਪ੍ਰਕਿਰਤੀ ਤੇ ਆਪਣੇ ਆਲੇ ਦੁਆਲੇ ਕੁਦਰਤ ਹੈ ਜੋ ਪਹਿਲਾਂ ਹੀ ਆਪਣੀ ਹੋਂਦ ਤੋਂ ਪਹਿਲਾਂ ਦੂਸਰੀ ਹੈ ਜਿਸ ਨੂੰ ਮਨੁੱਖ ਨੇ ਆਪ ਬਣਾਇਆ ਔਰ ਜਿਸ ਨੂੰ ਬਣਾਉਂਦਿਆਂ ਬਣਾਉਂਦਿਆਂ ਮਨੁੱਖ ਮਨੁੱਖ ਇੱਕ ਸਬਕ ਮਨੁੱਖ ਬਣ ਗਿਆ ਸੱਭਿਆਚਾਰ ਤੋਂ ਅੱਜ ਦਾ ਜਿਹੜਾ ਆਪਣਾ ਸਬਜੈਕਟ ਹੈ ਉਹ ਦੂਰੀ ਤੇ ਜਿੱਤ ਕਿਉਂਕਿ ਆਪਾਂ ਵੇਖਦੇ ਕਿ ਆਦ ਕਾਲ ਤੋਂ ਹੀ ਮਨੁੱਖ ਨੂੰ ਦੂਰੀ ਨੇ ਬੜਾ ਸਤਾਇਆ ਤਾਂ ਆਪਣੇ ਕਾਮ ਕਹਾਵਤ ਹੁੰਦੀ ਸੀ ਪਹਿਲੇ ਪੰਜਾਬੀ 'ਚ ਵੀ ਜਦੋਂ ਗੰਗਾ ਤੇ ਕੋਈ ਫੁੱਲ ਪਾਉਣ ਜਾਂਦੇ ਸਨ ਤਾਂ ਉਸ ਜਾਣ ਵਾਲੇ ਨੂੰ ਵੀ ਲੋਕ ਉਦੋਂ ਹੀ ਰੋ ਲੈਂਦੇ ਕਿ ਇੰਨੀ ਲੰਮੀ ਦੂਰੀ ਤੇ ਜਾ ਰਿਹਾ ਵੀ ਇਹ ਸ਼ਾਇਦ ਮੁੜੇ ਹੀ ਨਾ ਇਸ ਤਰ੍ਹਾਂ ਦਾ ਸੀ ਤਾਂ ਦੂਰੀ ਤੇਜ਼ੀ ਆਪਾਂ ਜਿਵੇਂ ਹੋਰ ਤੇਜ਼ ਹੋਰ ਤੇਜ਼ ਹਰ ਵਕਤ ਇਹ ਆਪਣਾ ਹੁੰਦਾ ਵੀ ਹੋਰ ਰਫ਼ਤਾਰ ਤੇਜ਼ ਇਸ ਤੋਂ ਵੀ ਅਰ ਤੇਜ਼ ਇਹ ਕੰਮ ਤੇ ਇਦੋਂ ਵੀ ਹੌਲੀ ਹੋ ਰਿਹਾ ਔਰ ਮਨੁੱਖ ਦੀ ਇਹ ਸਦਾ ਹੀ ਮਤਲਬ ਦੂਰੀ ਤੇ ਜਿਹੜੀ ਜਿੱਤ ਦੀ ਵੀ ਕਿਸ ਤਰ੍ਹਾਂ ਪ੍ਰਾਪਤ ਕਰੀ ਜਾਵੇ ਉਹ ਇੱਕੋ ਦੀ ਬੜੀ ਜਿਹੜੀ ਭੌਤਿਕ ਲੋੜ ਰਹੀ ਹੈ ਤੇ ਸਾਡੇ ਯੁੱਗ ਤੇ ਖਾਸ ਕਰਕੇ ਪਿਛਲੇ 150 ਸਾਲ ਤੋਂ ਦੇ ਸਮੇਂ ਦੇ ਨਾਲ ਦੇ ਸੰਬੰਧਾਂ ਵਿੱਚ ਇਸ ਸਮੇਂ ਦੇ ਵਿੱਚ ਦੂਰੀ ਨੂੰ ਤੈਅ ਕਰਨ ਚ ਜੋ ਪਿਛਲੇ 150 ਸਾਲ ਚ ਪਰਿਵਰਤਨ ਆਇਆ ਉਹ ਲਾਸਾਨੀ ਪਰਿਵਰਤਨ ਆ ਪਿਛਲੇ ਸਮੇਂ ਚ ਆਪਾਂ ਵੇਖਦੇ ਹਾਂ ਕਿ ਬਹੁਤ ਆਦ ਕਾਲ ਤੋਂ ਲਗਭਗ 1920 ਤੱਕ ਕੋਈ ਬਹੁਤ ਵੱਡਾ ਅੰਤਰ ਨਹੀਂ ਆਇਆ ਰਫਤਾਰ ਉਸੇ ਰਫਤਾਰ ਨਾਲ ਜਿਹੜੀਆਂ ਚੀਜ਼ਾਂ ਵਾਪਰਦੀਆਂ ਸਨ ਜੋ ਆਪਣੇ ਕੋਲੇ ਰਫਤਾਰ ਦੇ ਸਾਧਨ ਸਨ ਉਹ ਉਸੇ ਤੇਜ਼ੀ ਨਾਲ ਭੱਜਦੇ ਸਨ ਤੋਂ ਇਸ ਲਈ ਅਸੀਂ ਜਿਹੜਾ ਪਿਛਲੇ 150 ਸਾਲ ਦਾ ਸਮਾਂ ਦਾ ਨਿਰਧਾਰਨ ਕੀਤਾ ਇਹਦਾ ਇੱਕ ਖਾਸ ਮਹੱਤਵ ਹੈ ਵੀ ਇਹਦੇ ਵਿੱਚ ਤਬਦੀਲੀ ਇੰਨੀ ਤੇਜ਼ੀ ਨਾਲ ਹੋਈ ਹੈ ਜਿਹਦਾ ਕੋਈ ਅੰਤ ਨਹੀਂ ਅਸੀਂ ਇਹ ਕਾਲਖੰਡ ਇਸੇ ਕਰਕੇ ਚੁਣਿਆ ਅਸੀਂ ਉਸ ਰਫਤਾਰ ਦੇ ਇਤਿਹਾਸ ਦੀ ਇੱਕ ਸੀਮਾ ਵੱਲ ਧਿਆਨ ਦੇਣਾ ਚਾਹੁੰਦੇ ਹਾਂ ਕਿ ਉਸ ਹੱਦ ਦੇ ਵੱਲ ਜਿੱਥੇ ਮਨੁੱਖ ਨੇ ਧਰਤੀ ਤੇ ਜਿਹੀ ਗਤੀ ਨਾਲ ਆਉਣਾ ਜਾਣਾ ਸਿੱਖਿਆ ਜੋ ਪਹਿਲਾਂ ਉਸ ਦੀ ਪਹੁੰਚ ਤੋਂ ਬਾਹਰ ਲੱਗਦੀ ਸੀ ਅੱਜ ਤੋਂ 150 ਸਾਲ ਤੇ ਕੁਝ ਅਧਿਕ ਪਹਿਲਾਂ ਭਾਪ ਦੇ ਇੰਜਣ ਨੇ ਸਵਾਰੀ ਡੱਬੇ ਚਲਾ ਕੇ ਪਹਿਲੀ ਵਾਰ ਜਿਹੜਾ ਊਰਜਾ ਦੇ ਜੇ ਸਰੋਤ ਦਾ ਅਪਯੋਗ ਹੋਇਆ ਜੋ ਮਨੁੱਖ ਨੇ ਬਣਾਇਆ ਇਸ ਤੋਂ ਪਹਿਲਾਂ ਜਿੰਨੇ ਸਰੋਤ ਸਨ ਉਹ ਐਸੇ ਸਨ ਜਿਨ੍ਹਾਂ ਨੂੰ ਵਰਤਦਾ ਸੀ ਰਫਤਾਰ ਲਈ ਜਿਹੜੇ ਕੁਦਰਤ ਨੇ ਬਣਾਏ ਸੀ ਇਹ ਇੱਕ ਜਣੀ ਊਰਜਾ ਦਾ ਸਰੋਤ ਸੀ ਭਾਫ ਦਾ ਇੰਜਣ ਜਿਹਨੂੰ ਮਨੁੱਖ ਨੇ ਆਪ ਬਣਾਇਆ ਤੇ ਜੂਨ ਇੱਕ ਉਦਾਹਰਣ ਹੈ ਜੂਨ 1199 ਵਿੱਚ ਜਰਮਨੀ ਦਾ ਸਮਰਾਟ ਜਿਹੜਾ ਫ੍ਰੈਡਿਕ ਆਪਣੇ ਇੱਕ ਯੁੱਧ ਤੇ ਨਿਕਲਿਆ ਤੇ ਆਪਣੇ ਪੁੱਤਰ ਦੇ ਨਾਮ ਉਹਨੇ ਜਿਹੜਾ ਪਹਿਲਾ ਖੱਤ ਲਿਖਿਆ 19 ਨਵੰਬਰ ਨੂੰ ਲਿਖਿਆ ਇਹ ਪੱਤਰ ਸਮਰਾਟ ਦੇ ਪੁੱਤਰ ਨੂੰ ਅਗਲੇ ਸਾਲ ਮਾਰਚ ਵਿੱਚ ਪ੍ਰਾਪਤ ਵੀ ਪਹਿਲਾਂ ਤਾਂ ਦੂਰੀ ਤੇ ਲਿਆ ਨਾ ਹੁਣ ਸੰਚਾਰ ਹੈ ਵੀ ਜਿਹੜਾ ਸੰਚਾਰ ਕਿਸ ਤਰ੍ਹਾਂ ਦਾ ਸੀ ਕਿ ਉਹਨੇ ਪੱਤਰ ਲਿਖਿਆ ਉਹ ਪੱਤਰ ਇੰਨੇ ਚਿਰ ਚ ਪਹੁੰਚਿਆ ਇਸ ਅਭਿਆਨ ਚ ਇਹ ਯੁੱਧ ਦੇ ਵਿੱਚ ਸਮਰਾਟ ਮਾਰਿਆ ਗਿਆ ਤੇ ਜਿਹੜਾ ਉਸ ਦਾ ਖੱਤ ਫੇਰ ਉੱਥੇ ਆਇਆ ਸ਼ਹਿਰ ਦੇ ਵਿੱਚ ਉਹ 4 ਮਹੀਨੇ ਬਾਅਦ ਪਹੁੰਚਿਆ ਸੋ ਆਪਾਂ ਦੇਖ ਸਕਦੇ ਹਾਂ ਕਿ ਇਸ ਤਰ੍ਹਾਂ ਹੀ ਆਪਾਂ ਇਹ ਆਧਾਰ ਨੂੰ ਆਪਾਂ ਵੇਖ ਸਕਦੇ ਹਾਂ ਕਿ ਕਿਸ ਤਰ੍ਹਾਂ ਦੂਰੀਆਂ ਜਿਹੜੀਆਂ ਪਿਛਲੇ ਸਮੇਂ 'ਚ ਤੈਅ ਹੁੰਦੀਆਂ ਸਨ ਮੱਧਯੁਗੀਨ ਰੂਸ ਵਿੱਚ ਵੀ ਪ੍ਰਾਚੀਨ ਜਨਾਨ ਅਤੇ ਇਰਾਨ ਦੀ ਤਰ੍ਹਾਂ ਨਪੋਲੀਅਨ ਦੇ ਯੁੱਗ ਦੇ ਫਰਾਂਸ ਅਤੇ ਪ੍ਰਾਚੀਨ ਮਿਸਰ ਦੀ ਹੀ ਤਰ੍ਹਾਂ ਹਰ ਤਰ੍ਹਾਂ ਦਾ ਰਾਹ ਜਿਹੜਾ ਸੀ ਆਪਣੇ ਦੇਸ਼ ਵਿੱਚ ਵੀ ਸੁਭਾਵਕਰਾਂ ਨੂੰ ਦਿਨਾਂ 'ਚ ਹੀ ਮਾਪਿਆ ਜਾਂਦਾ ਸੀ ਵੀ ਇੰਨੇ ਦਿਨ ਚ ਉੱਥੇ ਆਪਾਂ ਪਹੁੰਚ ਸਕਦੇ ਆ ਇੰਨੇ ਦਿਨ ਚ ਆਪਾਂ ਕਹਿੰਦੇ ਇੰਨੇ ਦਿਨ ਲੱਗ ਜਾਣਗੇ ਇਸ ਤਰ੍ਹਾਂ ਹੀ ਮਾਪਿਆ ਜਾ ਸਕਦਾ ਸੀ 10ਵੀਂ ਸਦੀ ਦੇ ਕੀ ਵਿੱਚ ਰੂਸ ਵਿੱਚ ਘੋੜਸਵਾਰ ਦਾ ਇੱਕ ਦਿਨ ਲਗਭਗ 50 ਕਿਲੋਮੀਟਰ ਦੇ ਬਰਾਬਰ ਸੀ ਵੀ ਘੋੜਸਵਾਰ ਦਾ ਇੱਕ ਦਿਨ 50 ਕਿਲੋਮੀਟਰ ਘੋੜਾ ਤੈਅ ਕਰ ਸਕਦਾ ਜੇ ਕੋਈ ਇਸ ਤੋਂ ਜ਼ਿਆਦਾ ਦੂਰੀ ਤੈਅ ਕਰਦਾ ਤਾਂ ਇਸ ਦਾ ਮਤਲਬ ਹੁੰਦਾ ਕਿ ਰਾਹ ਚੰਗਾ ਹੈ ਘੋੜਸਵਾਰ ਘੋੜਾ ਵਧੀਆ ਤੇ ਘੋੜਸਵਾਰ ਜਵਾਨ ਹੈ ਅਥੱਕ ਹੈ ਤੇ ਉਤਸ਼ਾਹੀ ਪਰ ਸਭ ਤੋਂ ਸ਼ਕਤੀਸ਼ਾਲੀ ਅਤੇ ਤੇਜ਼ ਘੋੜਾ ਵੀ 30 ਕਿਲੋਮੀਟਰ ਪ੍ਰਤੀ ਘੰਟੇ ਤੋਂ ਵੱਧ ਨਹੀਂ ਸੀ ਦੌੜ ਸਕਦਾ ਇਸ ਕਰਕੇ ਇੱਕ ਘੰਟੇ 'ਚ ਜਨਾਬ ਬਸ ਸਬਰ ਵੱਧ ਤੋਂ ਵੱਧ ਤੈਅ ਕਰ ਸਕਦੇ ਹੋ 30 ਕਿਲੋਮੀਟਰ ਸੀ 1920 ਤੱਕ ਮਨੁੱਖ ਦੇ ਚੱਲਣ ਫਿਰਨ ਦੀ ਗਤੀ ਉਸ ਦੀਆਂ ਆਪਣੀਆਂ ਲੱਤਾਂ ਦੀ ਸ਼ਕਤੀ ਜਾਂ ਘੋੜੇ ਦੀ ਦੌੜਨ ਦੀ ਸ਼ਕਤੀ ਤੇ ਜਾਂ ਜਿਹੜੇ ਸਮੁੰਦਰੀ ਜਹਾਜ਼ ਜਿਹੜੇ ਉਸ ਸਮੇਂ ਸੀ ਪਾਲਦਾਰ ਤੁਸੀਂ ਵੇਖਿਆ ਹੋਣਾ ਉਹਨਾਂ ਤੇ ਆਧਾਰਿਤ ਸੀ ਉਹ ਹੀ ਨਿਰਧਾਰਤ ਕਰਦੇ ਸਨ ਕਿ ਕਿੰਨੀ ਕੁ ਗਤੀ ਨਾਲ ਅਸੀਂ ਜਾ ਸਕਦੇ ਹਾਂ ਕਿਸੇ ਜ਼ਮਾਨੇ 'ਚ ਘੋੜੇ ਨੂੰ ਪਾਲਤੂ ਬਣਾ ਲਾਣ ਲੈ ਮਨੁੱਖ ਦੀ ਥਲ ਤੇ ਰਫ਼ਤਾਰ ਘੱਟੋ ਘੱਟ ਦੁੱਗਣੀ ਹੋ ਗਈ ਪਾਲ ਦੀ ਖੋਜ ਅਤੇ ਪਤਵਾਰ ਵਾਲੀਆਂ ਵੇੜੀਆਂ ਦੀ ਗਤੀ ਦੁੱਗਣੀ ਤਿੱਗਣੀ ਚੌਗਣੀ ਤੱਕ ਰਫ਼ਤਾਰ ਵੱਧ ਗਈ ਕਿੰਤੂ ਅਸਰਾਈ ਲੇਖਣ ਸਟੀਫਨ ਜਵੇਗ ਨੇ ਅਚੇਤੀ ਲਿਖਿਆ ਹੈ ਕਿ ਵੈਲੈਂਸਟਾਈਨ ਦੀ ਸੈਨਾ ਸੀਜਰ ਦੀ ਸੈਨਾ ਤੋਂ ਜ਼ਿਆਦਾ ਜੀ ਨਾਲ ਜੀ ਜਾਨ ਨਾਲ ਅੱਗੇ ਨਹੀਂ ਸੀ ਵੱਧ ਸਕਦੀ ਮਤਲਬ ਜੋ ਸੈਨਾ ਇਸਾ ਪੂਰਵ ਜਿੰਨੀ ਕੁ ਗਤੀ ਨਾਲ ਵੱਧਦੀਆਂ ਸਨ ਉਹ 1920 ਤੱਕ ਲਗਭਗ ਉਸ ਗਤੀ ਨਾਲ ਹੀ ਵੱਧਦੀਆਂ ਕਿਉਂਕਿ ਉਹਨਾਂ ਕੋਲੇ ਉਹੀ ਸਾਧਨ ਸਨ ਇਹਨਾਂ ਦਾ ਕਹਿਣ ਦਾ ਹੀ ਆ ਲਾਰਡ ਵੈਰਨ ਨੇ ਚਾਈਲਡਰ ਹੈਲਥ ਦੀਆਂ ਯਾਤਰਾਵਾਂ ਵਿੱਚ ਹਰ ਰੋਜ਼ ਲਗਭਗ 19 ਹੀ ਮੀਲ ਦੀ ਦੂਰੀ ਤੈਅ ਕੀਤੀ ਜਿੰਨੀ ਓਵਿਡੈਂਸ ਨੇ ਓਡੈਂਸ ਵਿੱਚ ਦੇਸ਼ ਨਕਾਲੇ ਦੇ ਰਸਤੇ ਵਿੱਚ 18ਵੀਂ ਸਦੀ ਵਿੱਚ ਗੈਟੇ ਨੇ 19 ਹੀ ਸੌਖ ਅਤੇ 19 ਹੀ ਰਫਤਾਰ ਨਾਲ ਯਾਤਰਾ ਕੀਤੀਆਂ ਜਿੰਨੀਆਂ ਪਹਿਲੀ ਸਦੀ ਈਸਵੀ ਦੇ ਆਰੰਭ ਵਿੱਚ ਈਸਾ ਦੇ ਧਰਮਦੂਤ ਸੰਤਪਾਲ ਦੀਆਂ ਯਾਤਰਾਵਾਂ ਦੀ ਸੀ ਕੁਦਰਤ ਦੀ ਸ਼ਕਤੀ ਅਜੇ ਵੀ ਮਨੁੱਖੀ ਸੰਕਲਪ ਦੇ ਕਾਬੂ ਤੋਂ ਜਿਹੜੀ ਉਹ ਬਾਹਰ ਸੀ ਨਪੋਲੀਅਨ ਦੇ ਯੁੱਗ ਵਿੱਚ ਵੀ ਦੇਸ਼ਾਂ ਵਿੱਚ ਦਿੱਕਤ ਅਤੇ ਕਾਲ ਦੀ ਉਨੀ ਹੀ ਦੂਰੀ ਸੀ ਜਿੰਨੀ ਰੋਮਨ ਸਾਮਰਾਜ ਦੇ ਸਾਲਾਂ ਵਿੱਚ ਕੁਦਰਤ ਦੀ ਸ਼ਕਤੀ ਅਜੇ ਵੀ ਮਨੁੱਖੀ ਸੰਕਲਪ ਦੇ ਬਾਹਰ ਸੀ 19ਵੀਂ ਸਦੀ ਦੇ ਤੀਸਰੇ ਦਹਾਕੇ ਵਿੱਚ ਹੀ ਰੇਲ ਗੱਡੀਆਂ ਘੋੜਿਆਂ ਤੋਂ ਦੁੱਗਣੀ ਤਿੱਗਣੀ ਰਫ਼ਤਾਰ ਨਾਲ ਚੱਲਣ ਲੱਗੀਆਂ ਇੱਥੇ ਇਹ ਗੱਲ ਵੀ ਮਹੱਤਵਪੂਰਨ ਹੈ ਕਿ ਰੇਲ ਗੱਡੀਆਂ ਇਸ ਰਫ਼ਤਾਰ ਨਾਲ ਹੀ ਚੱਲ ਸਕਦੀਆਂ ਸਨ ਬਹੁਤ ਥੋੜੇ ਸਮੇਂ ਵਿੱਚ ਹੀ ਰੇਲ ਗੱਡੀਆਂ ਨੇ ਅੱਜ ਵਾਲੀ ਰਫ਼ਤਾਰ ਫੜ ਲਈ ਘੋੜੇ ਤੇ ਜਿੱਥੇ ਦਿਨ ਵਿੱਚ 50 ਜਾਂ 100 ਜਾਂ ਬਹੁਤ ਹੈ 150 ਕਿਲੋਮੀਟਰ ਦੀ ਦੂਰੀ ਕੀਤੀ ਸਹਿ ਕੀਤੀ ਜਾ ਸਕਦੀ ਸੀ ਉੱਥੇ ਰੇਲ ਗੱਡੀਆਂ 19ਵੀਂ ਸਦੀ ਵਿੱਚ ਹੀ 24 ਘੰਟਿਆਂ ਵਿੱਚ 2000 ਕਿਲੋਮੀਟਰ ਤੱਕ ਦਾ ਫਾਸਲਾ ਪਾਰ ਕਰਨ ਲੱਗੀ ਅਤੇ ਭਾਫ ਦੇ ਇੰਜਣ ਤੇ ਡੀਜ਼ਲ ਇੰਜਣਾਂ ਦੇ ਪ੍ਰਯੋਗ ਦੇ ਨਾਲ ਸਮੁੰਦਰੀ ਜਹਾਜ਼ ਦੀ ਰਫ਼ਤਾਰ ਵੀ ਬਹੁਤ ਵਧ ਗਈ ਸਮੁੰਦਰ ਦੇ ਵਿੱਚ ਵੀ ਜਿਹੜੀਆਂ ਯਾਤਰਾਵਾਂ ਉਹ ਵਧ ਗਈਆਂ 19ਵੀਂ ਸਦੀ ਦੇ ਅੰਤ ਤੱਕ ਆਂਤਰਿਕ ਦਹਿ ਨਹੀਂ ਦੀ ਹੋਣ ਨਾਲ ਮੋਟਰ ਗੱਡੀਆਂ ਤੇ ਹਵਾਈ ਜਹਾਜ਼ ਬਣੇ ਫਿਰ 20ਵੀਂ ਸਦੀ ਦੇ ਅੱਧ ਵਿੱਚ ਜੈਟ ਜਹਾਜ਼ ਅਤੇ ਪਲਾਟ ਦੇ ਰਾਕਟਾਂ ਨੇ ਸਾਡੇ ਜੀਵਨ ਵਿੱਚ ਥਾਂ ਬਣਾ ਲਈ ਆਉਣ ਜਾਣ ਦੇ ਨਵੇਂ ਸਾਧਨਾਂ ਦੇ ਪ੍ਰਗਟ ਹੋਣ ਨਾਲ ਗਤੀਆਂ ਵੀ ਤੇਜ਼ੀ ਨਾਲ ਵਧੀਆਂ ਮਾਸਕੋ ਤੋਂ ਦਿੱਲੀ ਪਹੁੰਚਣ ਵਿੱਚ ਕੇਵਲ 6 ਘੰਟੇ ਲੱਗਦੇ ਨੇ ਜਿਹੜਾ ਜੈਟ ਇੰਜਣ ਆ ਉਹਦੇ ਨਾਲ ਇਦੋਂ ਵੀ ਅੱਧਾ ਸਮਾਂ ਲੱਗਦਾ ਜੈਟ ਦੇ ਉਡਾਨਾਂ ਨਾਲ ਅਧੁਨਿਕ ਮਨੁੱਖੇ ਮਨੁੱਖ ਨਿਰਮਤ ਭੂ ਉਪਗ੍ਰਹਿ ਇੱਕ ਘੰਟੇ ਤੋਂ ਵੀ ਕੁਝ ਹੀ ਵੱਧ ਸਮੇਂ ਵਿੱਚ ਧਰਤੀ ਦੀ ਇੱਕ ਪ੍ਰਕਰਮਾ ਕਰ ਲੈਂਦੇ ਹਨ ਚੰ드ਰਮਾ ਸ਼ੁੱਕਰ ਮੰਗਲ ਸ਼ਨੀ ਆਦਿ ਨੂੰ ਭੇਜੇ ਜਾਣ ਵਾਲੇ ਰਾਕਟਾਂ ਦੀ ਰਫ਼ਤਾਰ ਭੂ ਉਪਗ੍ਰਹਾਂ ਦੀ ਗਤੀ ਤੋਂ ਵੀ ਦੁੱਗਣੀ ਤਿੱਗਣੀ ਚੌਗਣੀ ਤੋਂ ਵੀ ਅਧਿਕ ਹੁੰਦੀ ਹੈ ਅਸੀਂ ਜਾਣਦੇ ਹਾਂ ਕਿ ਦੂਰੀ ਨੂੰ ਸਮੇਂ ਵਿੱਚ ਵੰਡ ਕੇ ਵੇਗ ਜਾਣਿਆ ਜਾਂਦਾ ਹੈ ਰਫ਼ਤਾਰ ਜਾਣੀ ਜਾਂਦੀ ਹੈ ਲੋਕ ਇਸ ਨੂੰ ਨਿਰੰਤਰ ਘਟਾਉਂਦੇ ਜਾ ਰਹੇ ਹਨ ਇਸ ਰਫ਼ਤਾਰ ਨੂੰ ਅੱਜ ਦੀ ਸ਼ਬਦਾਵਲੀ ਵਿੱਚ ਕਹੀਏ ਤਾਂ ਸੂਚਨਾ ਪ੍ਰੇਸ਼ਨ ਦਾ ਮਨੁੱਖੀ ਸਮਾਜ ਵਿੱਚ ਵਿਕਾਸ ਕਿਵੇਂ ਹੋਇਆ ਅਸੀਂ ਜਾਣਦੇ ਹਾਂ ਕਿ ਖੇਡਾਂ ਦੀ ਇੱਕ ਸਭ ਤੋਂ ਕਠਿਨ ਪ੍ਰਤੀਯੋਗਤਾ ਮੈਰਾਥਨ ਦੌੜ ਦਾ ਨਾਮ ਮੈਰਾਥਨ ਦੇ ਕੋਲ ਹੋਏ ਯੁੱਧ ਵਿੱਚ ਜਨਾਨੀਆਂ ਦੀ ਜਿੱਤ ਦੀ ਖਬਰ ਇੱਥੋਂ ਲੈ ਕੇ ਆਏ ਦੂਤ ਦੇ ਸਨਮਾਨ ਵਿੱਚ ਰੱਖਿਆ ਗਿਆ 40 ਕਿਲੋਮੀਟਰ ਤੋਂ ਕੁਝ ਵੱਧ ਦੂਰੀ ਦੂਤ ਨੇ 3 ਘੰਟੇ ਤੋਂ ਵੀ ਘੱਟ ਸਮੇਂ ਵਿੱਚ ਪਾਰ ਕੀਤੀ ਜਿੱਤ ਦੀ ਖਬਰ ਸੁਣਾ ਕੇ ਉਹ ਉੱਥੇ ਢੇਰ ਹੋ ਗਿਆ ਲੇਕਿਨ ਸਭ ਤੋਂ ਤੇਜ਼ ਦੜਾਕ ਦੇ ਨਾਤੇ ਉਸ ਦਾ ਯਸ਼ ਅੱਜ ਵੀ ਬਣਿਆ ਹੋਇਆ ਹੈ ਦੂਤਾਂ ਦੀ ਗਤੀ ਬਹੁਤ ਹੱਦ ਤੱਕ ਇਸ ਗੱਲ ਤੇ ਨਿਰਭਰ ਹੁੰਦੀ ਸੀ ਕਿਉਂਕਿ ਦੂਤ ਹੀ ਖਬਰਾਂ ਲੈ ਕੇ ਜਾਂਦੇ ਪੁਰਾਣੇ ਜ਼ਮਾਨੇ ਕਿ ਛੜਕਾਂ ਕਿਉਂ ਜੀਆਂ ਨੇ ਇਸ ਲਈ ਲੋਕ ਪ੍ਰਾਚੀਨ ਯੁੱਗ ਤੋਂ ਹੀ ਇਸ ਗੱਲ ਦਾ ਧਿਆਨ ਰੱਖਦੇ ਆਏ ਹਨ ਕਿ ਚੰਗੀਆਂ ਛੜਕਾਂ ਬਣਾਈਆਂ ਜਾਣ ਅਤੇ ਉਚਿਤ ਦੇਖਭਾਲ ਹੁਣ ਦੂਜਾ ਸਾਧਨ ਕੀ ਹੈ ਛੜਕਾਂ ਸੰਚਾਰ ਦਾ ਸਾਰੇ ਵਿਸ਼ਾਲ ਰਾਜਾਂ ਵਿੱਚ ਸ਼ੁਰੂ ਤੋਂ ਹੀ ਹਮਲੇ ਜਾਂ ਦੇਸ਼ ਦੇ ਬਾਹਰਲੇ ਭਾਗਾਂ ਵਿੱਚ ਵਿਦਰੋਹ ਦਾ ਬਾਰੇ ਛੇਤੀ ਤੋਂ ਛੇਤੀ ਪਤਾ ਲੱਗੇ ਇਸ ਕਰਕੇ ਰਾਜਮਾਰਗਾਂ ਨੂੰ ਆਪਣੇ ਵੀ ਖੇਤਾ ਸੂਰੀ ਨੇ ਬਣਾਈਆਂ ਸੜਕਾਂ ਆਪਾਂ ਅੱਜ ਵੀ ਉਹ ਵੇਖਦੇ ਹਾਂ ਜਰਨੈਲੀ ਸੜਕਾਂ ਪ੍ਰਾਚੀਨ ਫਾਰਸ ਦੇ ਉੱਤਮ ਰਾਜਮਾਰਗ ਜੋ ਦੇਸ਼ ਦੇ ਅੰਦਰ ਅਤੇ ਗਵਾਂਢੀ ਰਾਜ ਦੇ ਨਾਲ ਸੰਚਾਰ ਅਤੇ ਵਪਾਰ ਨੂੰ ਆਸਾਨ ਬਣਾਉਂਦੇ ਸਨ ਉਸ ਦੀ ਸਮਰਿੱਧੀ ਦਾ ਆਧਾਰ ਬਣੇ ਵੈਸੇ ਇੱਥੇ ਇਹ ਵੀ ਕਿਹਾ ਜਾਣਾ ਚਾਹੀਦਾ ਹੈ ਕਿ ਉਹ ਇਹੋ ਹੀ ਉਹਦੇ ਪਤਨ ਦਾ ਕਾਰਨ ਹੈ ਵੀ ਜਿਹੜੇ ਚੰਗੇ ਮਾਰਗ ਹੈ ਜਿੰਨੇ ਚੰਗੇ ਮਾਰਗ ਤੋਂ ਬਾਹਰੋਂ ਸਮਰਿੱਧੀ ਆਉਂਦੀ ਹੈ ਉਹਨੇ ਚੰਗੇ ਮਾਰਗਾਂ ਤੇ ਬਾਹਰੋਂ ਫੌਜਾਂ ਵੀ ਆ ਸਕਦੀਆਂ ਇਸ ਕਰਕੇ ਇਹ ਉਹਦੇ ਪਤਨ ਦੇ ਕਾਰਨ ਬਣੇ ਸਿਕੰਦਰ ਮਕਦੂਨੀ ਆਈ ਅਤੇ ਉਸ ਦੀ ਆਮ ਤੌਰ ਤੇ ਛੋਟੀ ਪਰ ਤੇਜ਼ ਗਤੀ ਨਾਲ ਚੱਲਣ ਵਾਲੀ ਸੈਨਾ ਦੀ ਸਫਲਤਾ ਦਾ ਇੱਕ ਕਾਰਨ ਇਹ ਵੀ ਸੀ ਕਿ ਉਸਨੇ ਉਹਨਾਂ ਉਤਮਰਾਂ ਦਾ ਲਾਭ ਉਠਾਇਆ ਜੋ ਰੋਮਨ ਸਾਮਰਾਜ ਨੇ ਬਣਾਏ ਸਨ ਰੋਮਨ ਸਾਮਰਾਜ ਦੇ ਬਣਨ ਦਾ ਕਾਰਨ ਆਪਾਂ ਪੜੇ ਹੀ ਕਿ ਉੱਥੇ ਜ਼ਿਆਦਾ ਤੋਂ ਜ਼ਿਆਦਾ ਉਹਨਾਂ ਨੇ ਗੁਲਾਮ ਫਰਸਾਂ ਨੂੰ ਵਰਤਿਆ ਗੁਲਾਮਾਂ ਨੂੰ ਵਰਤਿਆ ਅਤੀਤ ਵਿੱਚ ਸਭ ਤੋਂ ਚੰਗੇ ਮਾਰਗ ਪੈਰੂ ਵਿੱਚ ਬਣਾਏ ਗਏ ਜਿੱਥੇ ਇੰਕਾਂ ਦਾ ਰਾਜ ਸੀ ਇਸ ਦਾ ਕਾਰਨ ਇਹ ਸੀ ਕਿ ਇੰਕ ਲੋਕਾਂ ਨੂੰ ਜਿਹੜੇ ਸੀ ਉਹ ਪਈਏ ਤੋਂ ਪਈਏ ਦੀ ਖੋਜ ਤੋਂ ਨਹੀਂ ਜਾਣੂ ਸਨ ਤੇ ਨਾ ਹੀ ਘੋੜੇ ਤੋਂ ਜਾਣੂ ਸਨ ਰਸਤਿਆਂ ਨੂੰ ਸਿੱਧਾ ਕਰਨਾ ਉਤਾਰ ਚੜਾ ਘਟ ਕਰਨ ਦੇ ਲਈ ਇੰਕਾਂ ਨੇ ਦਰਿਆ ਨੂੰ ਪਾੜਿਆ ਪਹਾੜਾਂ ਵਿੱਚ ਸੁਰੰਗਾਂ ਖੋਦੀਆਂ 400 ਸਾਲ ਪਹਿਲਾਂ ਖਤਮ ਹੋਏ ਇਸ ਸਾਮਰਾਜ ਦੇ ਭੂ ਖੇਤਰ ਵਿੱਚ ਅੱਜ ਵੀ ਜੋ ਰਾਜ ਹੈ ਅਜੇ ਤੱਕ ਵੀ ਉਹ ਮਾਰਗ ਨਿਰਵਾਣ ਵਿੱਚ ਦੀ ਉਤਮਤਾ ਜਿਹੜੀ ਆ ਉਸ ਨੂੰ ਪਾਰ ਨਹੀਂ ਕਰ ਸਕੇ ਜੋ ਅੰਕਾਂ ਨੇ ਬਣਾਈ ਸੀ ਹਾਰਸੋ ਜਾਂ ਰੋਮ ਭਾਰਤ ਜਾਂ ਪੇਰੂ ਸੰਚਾਰ ਸੰਪਰਕ ਵਿੱਚ ਲੱਗਣ ਵਾਲਾ ਸਮਾਂ ਘੱਟ ਕਰਨ ਦਾ ਇੱਕੋ ਹੀ ਉਪਾਅ ਸੀ ਇੱਕ ਸੰਦੇਸ਼ ਵਾਹਕ ਪੈਦਲ ਜਾਂ ਘੁੜਸਵਾਰ ਇੱਕ ਪੈਦਲ ਸਵਾਰ ਜਾਂ ਘੋੜਸਵਾਰ ਦੂਜੇ ਦੂਜਾ ਉਹਦੇ ਅੱਗੇ ਭੱਜਣ ਦਾ ਤੀਜੇ ਤੀਜਾ ਚੌਥੇ ਜਿਵੇਂ ਆਪਣੇ ਨਾਮਧਾਰੀਏ ਵੀ ਕਹਿੰਦੇ ਨੇ ਵੀ ਇਹਨਾਂ ਦੀ ਵੀ ਦਾਤ ਸੇਵਾ ਇਸ ਤਰ੍ਹਾਂ ਦੀ ਸੀ ਅੰਗਰੇਜ਼ ਦੇ ਸਮੇਂ ਵੀ ਇੱਕ ਨਾਮਧਾਰੀਆ ਜਦੋਂ ਡਾਕ ਲੈ ਕੇ ਜਾਂਦਾ ਦੂਜਾ ਹਲ ਵੀ ਵਾਹ ਰਿਹਾ ਹੁੰਦਾ ਤਾਂ ਉਹ ਦੂਜਾ ਤੀਜੇ ਨੂੰ ਦੂਜਾ ਤਿਆਰ ਵਾਰ ਤਿਆਰ ਹੁੰਦਾ ਇਹ ਹੀ ਰਾਹ ਅਪਣਾਇਆ ਜਾਂਦਾ ਜਿਸ ਤੋਂ ਆਪਣੇ ਅੱਜ ਵੀ ਇੱਕ ਖੇਡ ਬਣੀ ਹੋਈ ਜਿਹਨੂੰ ਸਿਪਲ ਚੇਜ ਕਹਿੰਦੇ ਨੇ ਇੱਕ ਡੰਡਾ ਦੂਜੇ ਨੂੰ ਫੜਾ ਦਿੰਦਾ ਦੂਜਾ ਅੱਗੇ ਭਜਦਾ ਇਸ ਤਰ੍ਹਾਂ ਇੱਕ ਦਿਨ ਵਿੱਚ ਸੈਂਕੜੇ ਕਿਲੋਮੀਟਰ ਦੀ ਦੂਰੀ ਤੈਅ ਕਰ ਲਈ ਜਾਂਦੀ ਸੰਦੇਸ਼ ਵਾਹਕਾਂ ਦਾ ਜਿਹੜਾ ਸਿਲਸਿਲਾ ਬਣਾ ਕੇ ਗਤੀ ਵਿੱਚ ਜੋ ਤੇਜ਼ੀ ਲਿਆਦੀ ਗਈ ਇਹਨੂੰ ਕਾਇਮ ਰੱਖਣਾ ਬੜਾ ਔਖਾ ਸੀ ਵੀ ਇਹ ਗਤੀ ਇੰਨੀ ਤੇਜ਼ੀ ਨਾਲ ਕਾਇਮ ਰਵੇ ਕਿ ਨਹੀਂ ਇਹ ਕੋਈ ਇਹ ਨਹੀਂ ਸੀ ਲੰਮਾ ਸਮਾਂ ਇਸੇ ਗਤੀ 'ਚ ਭੱਜਿਆ ਜਾ ਸਕਦਾ ਸੀ ਅਕਸਰ ਆਦਮੀ ਦੀ ਹੱਦ ਸੀ ਉਹ ਥੱਕ ਜਾਂਦਾ ਸੀ ਇਸ ਲਈ ਕਾਫੀ ਪੁਰਾਣੇ ਜਵਾਨੇ ਵਿੱਚ ਹੀ ਲੋਕ ਵਿਸ਼ਾਲ ਦੂਰੀਆਂ ਤੱਕ ਸੰਕੇਤ ਭੇਜਣ ਦੇ ਉਪਾਅ ਜਿਹੜੇ ਉਹ ਖੋਜਣ ਲੱਗੇ ਮਨਾਰਾਂ ਤੇ ਰੋਸ਼ਨੀਆਂ ਤੇ ਧੂਆਂ ਇਸੇ ਤਰ੍ਹਾਂ ਹੀ ਕਬੂਤਰਾਂ ਦਾ ਵੀ ਇਹ ਜ਼ਿਕਰ ਆਉਂਦਾ ਪਿਛਲੇ ਦਿਨਾਂ 'ਚ ਪੜਿਆ ਸੀ ਵੀ ਉਹ ਪ੍ਰਜਾਤੀ ਜਿਹਦੇ ਨਾਲ ਕਬੂਤਰਾਂ ਦੇ ਰਾਹੀਂ ਸਨੇਹ ਭੇਜਦੇ ਸਨ ਚਿੱਠੀਆਂ ਤੇ ਜਿਹਦੇ ਤੋਂ ਬੜੇ ਗੀਤ ਬਣੇ ਨੇ ਆਪਣੇ ਵਿੱਚ ਆਈ ਵੇ ਕਬੂਤਰ ਆਗ ਨਹੀਂ ਤੁਸੀਂ ਸੁਣਦੇ ਹੀ ਆ ਤਾਂ ਉਹ ਪ੍ਰਜਾਤੀ ਕਹਿੰਦੇ ਬਲੁਪਤ ਹੋ ਗਈ ਪਤਾ ਨਹੀਂ ਬਲੁਪਤ ਹੋ ਗਈ ਕਿ ਜਾਂ ਵੀ ਉਹ ਗੱਲਾਂ ਉਦੋਂ ਕਾਲਪਨਿਕ ਹੀ ਸੀ ਵੀ ਇਸ ਤਰ੍ਹਾਂ ਕਬੂਤਰਾਂ ਰਾਹੀਂ ਸੰਦੇਸ਼ੇ ਭੇਜੇ ਜਾਂਦੇ ਪਰ ਇਹਦਾ ਸਾਡੇ ਲੋਕ ਗੀਤਾਂ 'ਚ ਵੈਸੇ ਮਿੱਥਾਂ 'ਚ ਬਹੁਤ ਵਰਣਨ ਹੈ ਇਸ ਤਰ੍ਹਾਂ ਜਿਹੜੀਆਂ ਸੂਚਨਾ ਭੇਜੀਆਂ ਜਾ ਸਕਦੀਆਂ ਸੀ ਧੂਏ ਨਾਲ ਜਾਂ ਹੋਰ ਸੰਕੇਤਾਂ ਨਾਲ ਬੜੀਆਂ ਸਰਲ ਸੂਚਨਾ ਹੀ ਭੇਜੀਆਂ ਜਾ ਸਕਦੀਆਂ ਕੋਈ ਅੱਜ ਵਾਲੀਆਂ ਗੁੰਝਲਦਾਰ ਨਹੀਂ ਕਿੰਤੂ ਇਹ ਅਤਿਅੰਤ ਮਹੱਤਵਪੂਰਨ ਹੁੰਦੀ ਸੀ ਸੂਚਨਾ ਕੁਝ ਮਿੰਟਾਂ ਵਿੱਚ ਹੀ ਸੈਂਕੜੇ ਕਿਲੋਮੀਟਰ ਦੂਰ ਤੱਕ ਪਹੁੰਚ ਸਕਦੀ ਸੀ ਜਿਸ ਤਰ੍ਹਾਂ ਆਪਾਂ ਪੜ੍ਹਦੇ ਹਾਂ ਨਜਾਬਤ ਦੀ ਵਾਰ ਚ ਆਉਂਦਾ ਉਹ ਜਦੋਂ ਫੌਜਾਂ ਆਉਂਦੀਆਂ ਸਨ ਤਾਂ ਰੁੱਖਾਂ ਦੇ ਉੱਤੇ ਉਹਨਾਂ ਨੂੰ ਤੰਗੂ ਕਿਹਾ ਜਾਂਦਾ ਸੀ ਉਹ ਬੰਦੇ ਜਿਹੜੇ ਸੀ ਨਾ ਇੱਕ ਕਾਰਵਾਈ ਨੂੰ ਆਉਂਦੇ ਉਹਨਾਂ ਨੇ ਪਾਤਸ਼ਾਹੀ ਗਰਦਾਂ ਵੇਖ ਕੇ ਤੰਗੂ ਕਰ ਲਾਣਾ ਜਿਵੇਂ ਆਪਣੇ ਉਹ ਇੱਕ ਮਿੱਥ ਹੁੰਦੀ ਨਾ ਬਰਬਰੀਕ ਉਹ ਵੀ ਜੁੱਧ ਤਾਂ ਦੇਖਦਾ ਸੀ ਉਹ ਇਸ ਤਰ੍ਹਾਂ ਦੇ ਤੰਗੂ ਹੁੰਦੇ ਵੀ ਦੂਰੋਂ ਉਹ ਉੱਤੇ ਚੜਾਉਂਦੇ ਮਨਾਤੇ ਉਹ ਅਗਲੇ ਨੂੰ ਇਸ਼ਾਰਾ ਕਰਦੇ ਅਗਲਾ ਅਗਲੇ ਨੂੰ ਵੀ ਆ ਰਿਹਾ ਫੌਜ ਆ ਰਹੀ ਆ ਬਚਾ ਕਰੋ ਕਿਸ ਤਰ੍ਹਾਂ ਇਸ ਤਰ੍ਹਾਂ ਸੂਚਨਾ ਕੁਝ ਮਿੰਟਾਂ ਵਿੱਚ ਹੀ ਥੋੜਾ ਕੋਲ ਆ ਥੋੜਾ ਕੋਲ ਤਾਰਾ ਲਾ ਅੱਛਾ ਤਾਰਾ ਲਿਖ ਕੋਈ ਤੇ ਇਸ ਤਰ੍ਹਾਂ ਜਿਹੜੀ ਸੂਚਨਾ ਸੀ ਕੁਝ ਮਿੰਟਾਂ ਵਿੱਚ ਸੈਂਕੜੇ ਕਿਲੋਮੀਟਰ ਦੂਰ ਤੱਕ ਪਹੁੰਚ ਸਕਦੀ ਸੀ ਲੇਕਿਨ ਇਸ ਵਿਧੀ ਨਾਲ ਜਿਹੜੇ ਤੱਥ ਆ ਵਿਉਰੇ ਉਹ ਦੱਸਣੇ ਬੜੇ ਔਖੇ ਸੀਗੇ ਮਤਲਬ ਲੰਡਿਆਂ ਦੇ ਪੜਨ ਨੂੰ ਉਹਦਾ ਕੋਈ 100 ਅਰਥ ਵੀ ਬਣ ਜਾਂਦੇ ਸੀ ਕਿ ਨਹੀਂ ਤੇ ਕਿੰਨਾ ਵੀ ਮਹੱਤਵਪੂਰਨ ਹੋਵੇ ਪਰ ਹੈ ਸੰਭਵ ਵੀ ਗੱਲ ਸੀ ਇਸ ਵਸਤੂਗਤ ਜ਼ਰੂਰਤ ਨੇ ਸਮੇਂ ਦੇ ਨਾਲ ਪਹਿਲੇ ਤਾਰ ਦਾ ਜਨਮ ਹੋਇਆ ਵੀ ਕਿਸ ਤਰ੍ਹਾਂ ਇਹ ਪਚਾਇਆ ਜਾਵੇ ਹਾਂ ਉਹ ਬਿਜਲੀ ਦਾ ਨਹੀਂ ਸੀ ਉਹ ਤਾਰ ਇਹ ਦ੍ਰਿਸ਼ ਸੰਕੇਤ ਭੇਜਣ ਦੀਆਂ ਯੁਕਤੀਆਂ ਤੋਂ ਬਣਿਆ ਹੁੰਦਾ ਸੀ ਜਿਨ੍ਹਾਂ ਨੂੰ ਇੰਨੀ ਦੂਰ ਤੱਕ ਰੱਖਿਆ ਜਾਂਦਾ ਸੀ ਕਿ ਇੱਕ ਚੌਕੀ ਤੋਂ ਦੋ ਲੇਡਲੀਆਂ ਚੌਕੀਆਂ ਚੰਗੀ ਤਰ੍ਹਾਂ ਵਿਖਾਈਆਂ ਜਾਂ ਸੰਕੇਤ ਉਸ ਸੰਕੇਤ ਕਰ ਲਏ ਜਾਂਦੇ ਵਿਆਹ ਸੰਕੇਤ ਹੋਵੇ ਤਾਂ ਹੋਏਗਾ ਉਹ ਇੱਕ ਚੌਕੀ ਤੋਂ ਦੂਜੀ ਚੌਕੀ ਦੂਜੀ ਤੋਂ ਤੀਜੀ ਇਸ ਤਰ੍ਹਾਂ ਦੱਸਦੇ ਸਨ ਬਿਜਲਈ ਤਾਰ ਜਾਂ ਸਹੀ ਸਹੀ ਕਿਹਾ ਜਾਵੇ ਤਾਂ ਬਿਜਲਈ ਚੁੰਬਕੀ ਤਾਰ 19ਵੀਂ ਸਦੀ ਦੇ ਚੌਥੇ ਦਹਾਕੇ ਵਿੱਚ ਬਣਿਆ ਇਸ ਦੀ ਕਾਢ ਰੂਸੀ ਵਿਗਿਆਨਕ ਪਵੇਲ ਸ਼ਿਲਿੰਗ ਨੇ ਕੱਢੀ ਹੁਣ ਤੁਸੀਂ ਆਪਾਂ ਬਹੁਤ ਸਾਰੀਆਂ ਕਿਤਾਬਾਂ ਪੜ੍ਹੀਆਂ ਹੋਣੀਆਂ ਉਹਦੇ 'ਚ ਨਹੀਂ ਇਦਾਂ ਲਿਖਦੇ ਉਹਦੇ ਗ੍ਰਾਮ ਵੈਲੀ ਲਿਖਦੇ ਇਹ ਵੀ ਮਤਲਬ ਵੀ ਕਿਸੇ ਨੂੰ ਵਡਿਆਉਣ ਜਾਂ ਨਾ ਵਡਿਆਉਣ ਦੀ ਵੀ ਰੁਚੀ ਇਸ ਗੱਲ ਤੇ ਨਿਰਭਰ ਕਰਦੀ ਹੈ ਵੀ ਸੱਤਾਧਾਰੀ ਕੌਣ ਹੈ ਕਿ ਉਹ ਉਹ ਇਹਨਾਂ ਨੂੰ ਨਹੀਂ ਵਡਿਆਉਣਾ ਚਾਹੁੰਦੇ ਦੂਸਰੇ ਕਿਸੇ ਨੂੰ ਤੇ ਇਹਦੀ ਕਾਰਡ ਕਿਨੇ ਕੱਢੀ ਪਵੇਲ ਸ਼ਿਲੰਗ ਨੇ ਸੰਸਾਰ ਦੇ ਦੂਜੇ ਪ੍ਰਮੁੱਖ ਕਾਰਡਕਾਰਾਂ ਨੇ ਇਸ ਦੇ ਨਵੇਂ-ਨਵੇਂ ਰੂਪ ਬਣਾਏ ਜਿਹੜੇ ਗ੍ਰਾਮ ਵੈਲ ਜਾਂ ਹੋਰਾਂ ਨੇ ਨਾ ਇਹਦੇ ਨਵੇਂ-ਨਵੇਂ ਰੂਪ ਬਣਾਏ ਉਹ ਅਤੀ ਛੇਤੀ ਹੀ ਵਿਸ਼ਵ ਭਰ ਵਿੱਚ ਫੈਲ ਗਏ ਇਹ ਇਸ ਗੱਲ ਦਾ ਪ੍ਰਮਾਣ ਹੈ ਕਿ ਇਸ ਖੋਜ ਦੀ ਸਮਾਜ ਨੂੰ ਕਿੰਨੀ ਤਤਕਾਲ ਜ਼ਰੂਰਤ ਸੀ ਇਹਦੀ ਸੂਚਨਾ ਦੀ ਕੁਝ ਦਹਾਕੇ ਬੀਤਣ ਤੇ ਹੀ ਰੂਸ ਵਿੱਚ ਅਲੈਗਜ਼ੈਂਡਰ ਪੈਪੋਵ ਤੇ ਇਟਲੀ ਵਿੱਚ ਮਾਰਕੋਨੀ ਦੀਆਂ ਕਾਢਾਂ ਦੇ ਨਾਲ ਸੰਚਾਰ ਵਿੱਚ ਤਾਰਾਂ ਦੀ ਜ਼ਰੂਰਤ ਵੀ ਜੜੀ ਉਹ ਉੱਡ ਪੁੱਟ ਗਈ ਕਿ ਨਹੀਂ ਇਹਦੇ ਵੀ ਕੋਈ ਜ਼ਰੂਰਤ ਨਹੀਂ ਰਹੀ ਰੇਡੀਓ ਤਰੰਗਾਂ ਨੇ ਸਾਰੇ ਸੰਸਾਰ ਨੂੰ ਇੱਕ ਸੂਤਰ ਵਿੱਚ ਬੰਨ੍ਹ ਦਿੱਤਾ ਤੇ ਮੋਬਾਈਲ ਤੋਂ ਤੋਂ ਜਿਹੜਾ ਅੱਜ ਦਾ ਸਾਰਾ ਮੋਬਾਈਲ ਫੋਨ ਵਗੈਰਾ ਜਿੰਨੀ ਵੀ ਹੈ ਸਾਰੀ ਇਹ ਉਹੀ ਸੂਚਨਾ ਦੀ ਹੈ ਵੀ ਜਿਹਦੇ ਚ ਬੇਤਾਰ ਸਿਸਟਮ ਦੀ ਹੀ ਸਾਰੀ ਦੀ ਸਾਰੀ ਅੱਗੇ ਬੜੋਤਰੀ ਹੈ ਜਿਹਦੇ ਨਾਲ ਅੱਜ ਆਪਾਂ ਅੱਜ ਦੇ ਯੁੱਗ 'ਚ ਆਪਾਂ ਵੇਖਦੇ ਹਾਂ ਵੀ ਕਿਸ ਤਰ੍ਹਾਂ ਸੰਚਾਰ ਨੇ ਔਰ ਆਵਾਜਾਈ ਦੇ ਸਾਧਨਾਂ ਨੇ ਹਲ ਜਲ ਤੇ ਨਵ ਦੇ ਸਾਰੇ ਸਾਧਨਾਂ ਨੇ ਕਿਸ ਤਰ੍ਹਾਂ ਸੰਸਾਰ ਨੂੰ ਇੱਕ ਗਲੋਬਲ ਵਿਲੇਜ ਬਣਾ ਦਿੱਤਾ ਪਿੰਡ ਬਣਾ ਦਿੱਤਾ ਔਰ ਉਹ ਸਾਰੇ ਦੇ ਪਿੱਛੇ ਕਿਸੇ ਕਰਤਾ ਪੁਰਖ ਜਾਂ ਕਿਸੇ ਦਾ ਹੱਥ ਨਹੀਂ ਇਹ ਐਨ ਮਨੁੱਖੀ ਲੋੜਾਂ ਦਾ ਆਪਾਂ ਵੇਖਦੇ ਹਾਂ ਕਿ ਕਿਸ ਤਰ੍ਹਾਂ ਇੱਕ ਇੱਕ ਚੀਜ਼ ਅੱਜ ਜਦੋਂ ਬਹੁਤ ਸਾਰੀਆਂ ਚੀਜ਼ਾਂ ਬਣ ਗਈਆਂ ਨੇ ਆਪਾਂ ਨੂੰ ਐ ਲੱਗਦਾ ਪਤਾ ਨਹੀਂ ਕਿਸੇ ਨੇ ਬਣਾਈਆਂ ਪਰ ਜਿਸ ਢੰਗ ਨਾਲ ਇੱਕ ਚੋਂ ਇੱਕ ਨਿਕਲਦੀ ਗੱਲ ਗਈ ਕਿਸ ਤਰ੍ਹਾਂ ਧੂਏ ਦੇ ਸੰਕੇਤਾਂ ਤੋਂ ਫਿਰ ਚੌਕੀਆਂ ਦੇ ਸੰਕੇਤ ਤਾਰ ਸੰਕੇਤ ਫਿਰ ਛੋਟੇ ਛੋਟੇ ਆਪਾਂ ਬੱਚੇ ਹੁੰਦੇ ਕਿਸ ਤਰ੍ਹਾਂ ਦੋ ਮਾਸਕ ਦੀਆਂ ਡੱਬੀਆਂ ਦੇ ਵਿੱਚ ਹੀ ਆਪਾਂ ਕਲਾ ਕੇ ਰੱਸੀ ਲਾ ਕੇ ਤੇ ਉਹਦੇ ਨਾਲ ਕਿਵੇਂ ਉਹ ਖੜਕਾ ਕਰਕੇ ਆਪਣੇ ਸੰਕੇਤ ਸੁਣਦੇ ਤਾਂ ਤਾਰ ਬਣਾਉਂਦੇ ਤਾਂ ਉਸ ਤੋਂ ਇਹ ਜਿਹੜਾ ਇੱਕ ਤਾਰ ਸਿਸਟਮ ਫਿਰ ਤਾਰ ਤੋਂ ਕਿਸ ਤਰ੍ਹਾਂ ਬਤਾਰ ਸਿਸਟਮ ਨੇ ਅੱਜ ਸਾਰੀ ਦੁਨੀਆ ਨੂੰ ਤੁਸੀਂ ਉਹਨੇ ਇੰਟਰਨੈਟ ਦੀਆਂ ਹੋਰ ਦੀਆਂ ਜਾਂ ਇਹਦੇ ਵਿੱਚ ਹੀ ਡਿਕਸ਼ਨਰੀ ਦੀਆਂ ਆਪਾਂ ਗੱਲਾਂ ਕਰਦੇ ਨੇ ਇੱਥੋਂ ਤੱਕ ਮਨੁੱਖ ਨੇ ਜਿਹੜੀ ਬੜੀ ਤੇਜ਼ੀ ਨਾਲ ਜਿਹੜੀ ਹੈ ਯਾਤਰਾ ਇਹਨੂੰ ਪੂਰਾ ਕੀਤਾ ਤੋਂ ਅੱਜ ਰੇਡੀਓ ਦੀ ਸੂਈ ਘੁਮਾਉਂਦੇ ਹੀ ਕੀ ਆ ਮਨੁੱਖ ਸੰਸਾਰ ਦੇ ਇੱਕ ਕੋਨੇ ਤੋਂ ਦੂਜੇ ਕੋਨੇ ਦੀ ਯਾਤਰਾ ਕਰਦਾ ਸਾਰੇ ਸਥਾਨਾਂ ਤੋਂ ਜ਼ਰੂਰੀ ਸੂਚਨਾ ਪ੍ਰਾਪਤ ਕਰਦਾ ਰੇਡੀਓ ਤਰੰਗਾਂ ਦੀ ਮਦਦ ਨਾਲ ਉੱਤਰੀ ਧਰੋਹ ਦੇ ਕੋਲ ਹਿਮ ਟੁਕੜੇ ਤੇ ਕੋਈ ਸਰਦੀ ਕੱਟ ਰਿਹਾ ਵਿਗਿਆਨਕ ਬ੍ਰਾਜ਼ੀਲ ਦੇ ਬੀਆਬਾਨ ਜੰਗਲਾਂ ਵਿੱਚ ਜਾ ਰਹੇ ਅਭਿਆਨ ਦਲ ਦੇ ਮੈਂਬਰ ਜਾਂ ਡਿਸਕਵਰੀ 'ਚ ਆਪਾਂ ਵੇਖਦੇ ਹਾਂ ਵੀ ਕਿਸ ਤਰ੍ਹਾਂ ਉਹ ਸਮੁੰਦਰਾਂ 'ਚ ਫਿਰ ਰਹੇ ਤੇ ਕੋਈ ਹਿਮਾਲਿਆ ਪਰਬਤ ਤੇ ਸਿਖਰ ਚੜ ਰਿਹਾ ਪਰਬਤ ਰੋਈ ਇੱਕ ਦੂਜੇ ਨਾਲ ਗੱਲਬਾਤ ਕਰ ਸਕਦੇ ਨੇ ਇੱਕ ਦੂਜੇ ਦੇ ਸੰਚਾਰ ਤੇ ਰਹਿ ਸਕਦੇ ਨੇ ਇਸ ਤੋਂ ਅਧਿਕ ਗਤੀ ਘੱਟੋ ਘੱਟ ਆਧੁਨਿਕ ਭੌਤਿਕ ਵਿਗਿਆਨੀਆਂ ਦੇ ਮਤ ਵਿੱਚ ਹੋ ਹੀ ਨਹੀਂ ਸਕਦੀ ਉਹ ਕਹਿੰਦੇ ਵੀ ਜਿੰਨੀ ਗਤੀ ਇਹ ਲੈ ਲਈ ਆਪਾਂ ਇਹ ਬਹੁਤ ਗਤੀ ਹੈ ਵੀ ਹੋਰ ਇਸ ਤੋਂ ਕਿੰਨੀ ਕੁ ਗਤੀ ਹੋ ਸਕਦੀ ਹੈ ਇੱਥੇ ਅੰਤਮ ਸੀਮਾ ਤੱਕ ਪਹੁੰਚਿਆ ਜਾ ਚੁੱਕਾ ਹੈ ਅਤੇ ਅੱਜ ਹੀ ਉਹ ਇੰਜੀਨੀਅਰ ਇਸ ਗੱਲ ਤੋਂ ਚਿੰਤਤ ਹਨ ਜੋ 380000 ਕਿਲੋਮੀਟਰ ਦੀ ਦੂਰੀ ਤੱਕ ਲੂਨਾ ਖੋਦ ਚਲਾਉਂਦੇ ਹਨ ਲੂਨਾ ਖੋਦ ਉਪਗ੍ਰਹਿ ਜਿਹੜੇ ਆ ਇਹ ਨਹੀਂ ਚਲਾਉਂਦੇ ਨੇ ਜਾਂ ਮੰਗਲ ਗ੍ਰਹਿ ਨੂੰ ਜਾ ਰਹੇ ਰਾਕਟ ਦੇ ਉਡਾਨ ਮਾਰਗ ਵਿੱਚ ਫੇਰ ਬਦਲ ਕਰਦੇ ਹਨ ਅੱਜ ਦੇ ਪਲਾੜ ਸੰਚਾਰ ਕਾਮਿਆਂ ਦੀ ਦ੍ਰਿਸ਼ਟੀ ਵਿੱਚ ਪ੍ਰਕਾਸ਼ ਦੀ ਗਤੀ ਵੀ ਜਿਹੜੀ ਆ ਉਹਨਾਂ ਦੇ ਉਹ ਆਂਦੇ ਨੇ ਬਹੁਤ ਘੱਟ ਹੈ ਪ੍ਰਕਾਸ਼ ਦੀ ਗਤੀ ਵੀ ਜਿਹੜੀ ਇਹ ਕੁਝ ਨਹੀਂ ਇਹਦੇ ਵਿੱਚ ਇਸ ਤਰ੍ਹਾਂ ਆਪਾਂ ਵੇਖਦੇ ਆ ਕਿ ਕਿਸ ਤਰ੍ਹਾਂ ਸੱਭਿਆਚਾਰ ਦੇ ਇੱਕ ਖਾਸ ਪੜਾਅ ਦੇ ਵਿੱਚ ਇਸ ਗੱਲ ਨੂੰ ਗਤੀ ਨੂੰ ਦੂਰੀ ਨੂੰ ਹੋਰ ਤੇਜ਼ੀ ਨੂੰ ਕਿਸ ਤਰ੍ਹਾਂ ਮਤਲਬ ਜਿਹੜਾ ਮਨੁੱਖ ਨੇ ਇਸ ਤੇ ਜਿਹੜਾ ਪਾਰ ਪਾਇਆ ਇਸ ਦੂਰੀ ਦੇ ਉੱਤੇ ਜਿਹੜੀ ਦੂਰੀ ਜਿਸ ਤਰ੍ਹਾਂ ਆਪਣੇ ਪਹਿਲਾਂ ਕਹਾਵਤ ਸੀ ਤੇ ਕੰਦੋਲੇ ਪ੍ਰਦੇਸ਼ ਵੀ ਬਿਲਕੁਲ ਬੰਦੇ ਦੀ ਜਾਣਕਾਰੀ ਇੰਨੀ ਸੀ ਵੀ ਇਸ ਜੰਗਲ ਤੋਂ ਪਾਰ ਜਾਂ ਇਸ ਪਿੰਡ ਤੋਂ ਅੱਗੇ ਜਾਂ ਜਿਸ ਤਰ੍ਹਾਂ ਆਪਾਂ ਕਹਦੇ ਕਿ 12 ਕੋਹਾਂ ਤੇ ਬੋਲੀ ਬਦਲ ਜਾਂਦੀ ਆ ਇੰਨਾ ਹੀ ਆਪਣਾ ਸੰਪਰਕ ਹੋਇਆ ਕਰਦਾ ਸੀ ਅੱਜ ਜਿਹੜਾ ਸੰਪਰਕ ਆ ਅੱਜ ਸਮੁੱਚੀ ਦੁਨੀਆ ਦੇ ਨਾਲ ਸੰਪਰਕ ਜਿਸ ਤਰ੍ਹਾਂ ਹੁਣੇ ਹੁਣੇ ਰਾਹ ਚ ਆਉਂਦੇ ਡਾਕਟਰ ਜੀ ਗੱਲ ਕਰ ਰਹੇ ਸਨ ਕਿ ਕਿ ਕਿਸ ਤਰ੍ਹਾਂ ਉਹ ਪਗ੍ਰਹਿਆਂ ਦੇ ਨਾਲ ਆਪਣੇ ਸੁਖਮਾਨ ਜੀ ਨੇ ਕਿਹਾ ਵੀ ਉਹ ਉਹਦੇ ਨਾਲ ਤੁਸੀਂ ਉਹ ਉਹ ਘੁਮਾਓ ਤੇ ਤੁਹਾਨੂੰ ਪਤਾ ਲੱਗ ਜਾਂਦਾ ਤੁਹਾਡੇ ਘਰ ਤੱਕ ਦਾ ਨਕਸ਼ਾ ਵੀ ਉਹਦੇ ਵਿੱਚ ਸਾਰਾ ਆ ਜਾਂਦਾ ਵੀ ਕਿਸ ਤਰੀਕੇ ਦੇ ਨਾਲ ਆਪਾਂ ਇੰਨੀ ਤੇਜ਼ੀ ਨਾਲ ਔਰ ਇਸ ਦੇ ਵਿੱਚ ਕੋਈ ਵੀ ਐਸਾ ਰਹੱਸ ਨਹੀਂ ਮਤਲਬ ਇਸ ਤੇ ਆਪਾਂ ਜਦੋਂ ਪਿੱਛੇ ਪੜਦੇ ਆ ਕਿ ਵੀ ਉਹ ਆਦਮੀ ਚੱਲਦਾ ਇਹੀ ਤਾਂ ਉਹ ਗੁਰੂ ਨੂੰ ਜੀ ਉੱਥੋਂ ਹੀ ਪਤਾ ਲੱਗ ਗਿਆ ਉਹਨੇ ਆਹ ਗੱਲ ਸੋਚੀ ਤੇ ਉਹਨੇ ਉਦੋਂ ਹੀ ਪਤਾ ਲੱਗ ਗਿਆ ਜੀ ਜਿਹੜੀਆਂ ਉਹ ਗੱਲਾਂ ਆਪਣੀਆਂ ਮਿੱਠਾ ਜਾਂ ਰਹੱਸ ਦੀਆਂ ਗੱਲਾਂ ਸਨ ਕਿ ਆਪਣੇ ਉਹਨੇ ਦਿਲ ਦੀ ਜਾਣ ਲਈ ਜਾਂ ਆਪਾਂ ਇਸ ਤਰ੍ਹਾਂ ਉਹਦੇ ਨਾਲ ਗੱਲਬਾਤ ਕਰੀ ਕਿ ਨਹੀਂ ਬਹੁਤ ਸਾਰੀਆਂ ਆਪਾਂ ਸਾਖੀਆਂ ਸੁਣਦੇ ਆਂ ਧਾਰਮਿਕ ਬੰਦਿਆਂ ਤੋਂ ਜਾਂ ਹੋਰ ਪੜ੍ਹਦੇ ਆਂ ਉਹ ਬਿਲਕੁਲ ਆਪਣੇ ਸਾਹਮਣੇ ਅੱਜ ਮਿੱਥ ਤੋਂ ਰਹੱਸ ਤੋਂ ਹਕੀਕਤ ਵਿੱਚ ਬਦਲਦੀਆਂ ਆਪਾਂ ਦੇਖ ਰਹੇ ਆਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹ ਸੰਚਾਰ ਦੇ ਸਾਧਨ ਸਾਰਿਆਂ ਕੋਲ ਕਿਸ ਤਰ੍ਹਾਂ ਹੋਣ ਹੁਣ ਅੱਜ ਤੌਰ ਤੇ ਅੱਜ ਆਪਾਂ ਜਦ ਦੇਖਦੇ ਆਂ ਦੋ ਤਰ੍ਹਾਂ ਦੇ ਸੰਸਾਰਾਂ ਦੇ ਵਿੱਚ ਆਪਣੇ ਸਾਹਮਣੇ ਇੱਕ ਸਮਾਜਵਾਦੀ ਸੰਸਾਰ ਰਿਹਾ ਤੇ ਇੱਕ ਪੂੰਜੀਵਾਦੀ ਸਮਾਜ ਰਿਹਾ ਸਮਾਜਵਾਦੀ ਸੰਸਾਰ ਨੇ ਸਦਾ ਹੀ ਸੰਚਾਰ ਦੇ ਸਾਧਨਾਂ ਤੇ ਉੱਤੇ ਸਮੂਹ ਕਮਾਲ ਕਿ ਇਹ ਬਹੁਤ ਜ਼ਿਆਦਾ ਵਿਅਕਤੀ ਗਤਨਾ ਹੋ ਜਾਣ ਇਸ ਤਰ੍ਹਾਂ ਦਾ ਰਿਹਾ ਔਰ ਉਹਨਾਂ ਦੇਸ਼ਾਂ ਦੇ ਵਿੱਚ ਆਪਾਂ ਦੇਖਦੇ ਉਹਨਾਂ ਨੇ ਰੇਲ ਗੱਡੀ ਨੂੰ ਬਹੁਤ ਜ਼ਿਆਦਾ ਮਹੱਤਵ ਦਿੱਤੀ ਔਰ ਇਹਨੂੰ ਜ਼ਿਆਦਾ ਤੋਂ ਜ਼ਿਆਦਾ ਵਧੀਆ ਬਣਾਇਆ ਉਹਦੇ ਨਾਲ ਉਹ ਕੀ ਕਰਨ 'ਚ ਕਾਮਯਾਬ ਹੋਏ ਵੀ ਸੜਕਾਂ ਤੇ ਜਿਹੜੀ ਇੰਨੀ ਭੀੜ ਬੇਹੱਦ ਨੂੰ ਘਟਾ ਸਕਣ 'ਚ ਔਰ ਲੋਕਾਂ ਦੀਆਂ ਲੋੜਾਂ ਪੂਰੀਆਂ ਕਰਨ 'ਚ ਕਿਉਂਕਿ ਉਹ ਭਾਰ ਦਾ ਬਹੁਤ ਵੱਡੇ ਜ਼ਿਆਦਾ ਭਾਰ ਨੂੰ ਲੈ ਜਾਂਦੀ ਪਰ ਦੂਜੇ ਪਾਸੇ ਪੂੰਜੀਪਤੀਆਂ ਨੇ ਪੂੰਜੀਵਾਦੀ ਦੇਸ਼ਾਂ ਨੇ ਲੋਕੋ ਮੋਟਿਵ ਦੀ ਜਗ੍ਹਾ ਆਟੋਮੋਟਿਵ ਜਿਹੜੀ ਆਟੋਮੋਬਾਈਲ ਜਿਹਨੂੰ ਆਪਾਂ ਕਹਿੰਦੇ ਆ ਵੀ ਇਹਨਾਂ ਗੱਡੀਆਂ ਨੂੰ ਜ਼ਿਆਦਾ ਤਰਜੀਹ ਦਿੱਤੀ ਵੀ ਹਰ ਬੰਦੇ ਦੀ ਆਪਣੀ ਕਾਰ ਹੋਵੇ ਕਿਉਂਕਿ ਉਹਨਾਂ ਦੇ ਸਾਹਮਣੇ ਸਮੂਹ ਨਹੀਂ ਉਹਨਾਂ ਦੇ ਸਾਹਮਣੇ ਵਪਾਰ ਕਿ ਇਹਦੇ ਨਾਲ ਹਰ ਇੱਕ ਦੀ ਆਪਣੀ ਗੱਡੀ ਫਿਰ ਟਾਇਰ ਫਿਰ ਟਿਊਬਾਂ ਫਿਰ ਤੇਲ ਡੀਜ਼ਲ ਪੈਟਰੋਲ ਪੰਪ ਇੱਕ ਬਹੁਤ ਵੱਡਾ ਵਪਾਰ ਵਿਕਸਿਤ ਹੁੰਦਾ ਪਰ ਉਸ ਸਾਰੇ ਬਹੁਤ ਵੱਡੇ ਨੇ ਦੇਸ਼ ਦੁਨੀਆ ਦੇ ਉੱਤੇ ਤੇਲ ਦੇ ਉੱਤੇ ਸੜਕਾਂ ਦੇ ਉੱਤੇ ਲੋਕਾਂ ਦੇ ਉੱਤੇ ਇੰਨਾ ਲੋਡ ਪੈਦਾ ਕਰ ਦਿੱਤਾ ਸਾਡੇ ਸਾਹਮਣੇ ਵੇਖਿਆ ਵੇਨੇ ਔਰ ਮੈਂ ਮੈਨੂੰ ਡਾਕਟਰ ਜੀ ਵੀ ਰਹੇ ਨੇ ਦੋਸਤੋ ਵੀ ਜੁਨੀ ਜੋ ਸਮਾਜਵਾਦ ਸੀ ਮੈਂ ਵੀ ਰਿਹਾ ਸਮਾਜਵਾਦ ਤੇ ਤਾਂ ਭਾਵੇਂ ਨਹੀਂ ਸੀ ਪਰ ਅਜੇ ਫਿਰ ਵੀ ਉਹੀ ਵਿਵਸਥਾ ਚੱਲ ਰਹੀ ਸੀ ਤਾਂ ਤੁਹਾਨੂੰ ਉੱਥੇ ਐਕਸੀਡੈਂਟ ਹੋਰ ਚੀਜ਼ਾਂ ਰਸ਼ ਬੇਅੰਤਹਾ ਘਟ ਮਿਲਦਾ ਹੈ ਕਿਉਂਕਿ ਉਹਦੀ ਜਗ੍ਹਾ ਸਰਕਾਰ ਦੀ ਸਟੇਟ ਦੀ ਜਾਂ ਸਮੂਹਕ ਹੁੰਦੀ ਸੀ ਹਰ ਬੰਦੇ ਦੀ ਆਪਣੀ ਅੱਜ ਹੁਣ ਪਿਛਲੇ ਸਾਲ ਹੀ ਮੈਨੂੰ ਇੰਗਲੈਂਡ 'ਚ ਜਾਣ ਦਾ ਟਾਈਮ ਮਿਲਿਆ ਕਿ ਕਿਤੇ ਰਾਤ ਨੂੰ ਗੱਡੀ ਖੜੀ ਕਰਨ ਨੂੰ ਵੀ ਜਗ੍ਹਾ ਨਹੀਂ ਇੱਕ ਗੱਡੀ ਦੇ ਅੱਗੇ ਲੈਣਾ ਕਿਉਂਕਿ ਇੱਕ ਘਰ 'ਚ ਇੰਨੀ ਨਹੀਂ ਆ ਗੱਡੀਆਂ ਇੰਨੀਆਂ ਸਾਰੀਆਂ ਚੀਜ਼ਾਂ ਸੋ ਇਸ ਕਰਕੇ ਅਸੀਂ ਸੰਚਾਰ ਦੇ ਵਿੱਚ ਵੀ ਸਾਰੇ ਦੇ ਵਿੱਚ ਅਸੀਂ ਉਹ ਜਿਹੜੇ ਵਰਗੀ ਹਿੱਤ ਸਾਰੀਆਂ ਚੀਜ਼ਾਂ ਨੂੰ ਜਿਸ ਤਰ੍ਹਾਂ ਮਤਲਬ ਸੂਚਨਾ ਭੇਜਣ ਲਈ ਵੀ ਫੌਜ ਕੋਈ ਆਉਂਦੀ ਹੈ ਜਿੱਤਣ ਲਈ ਮਾਰਗਾਂ ਨੂੰ ਬਣਾਉਣਾ ਢੋ ਢੋਈ ਦੇ ਸਾਧਨਾਂ ਨੂੰ ਕਿਸ ਤਰ੍ਹਾਂ ਕੋਈ ਚੀਜ਼ ਕਿਤੇ ਮਿਲ ਰਹੀ ਆ ਸੋਨਾ ਚਾਂਦੀ ਜਾਂ ਟੈਨ ਜਾਂ ਕੋਈ ਉਹਨੂੰ ਕਿਵੇਂ ਐਕਸਪੈਕਟ ਕਰਨਾ ਉਸ ਦੇ ਲਈ ਆਪਾਂ ਵੇਖਦੇ ਆ ਅੱਜ ਵੀ ਜਿਹੜਾ ਨਾ ਬੇਹੱਦ ਇਸੇ ਕਰਕੇ ਚੀਨ ਦੇ ਵਿੱਚ ਸਮਾਜਵਾਦ ਆਉਣ ਤੋਂ ਬਾਅਦ ਮਾਓ ਨੇ ਕਿਹਾ ਸੀ ਵੀ ਅਸੀਂ ਕਿਤੇ ਵੀ ਅਤੀ ਤਕਨੀਕ ਨਹੀਂ ਅਪਣਾਵਾਂਗੇ ਹੁਣ ਬਹੁਤ ਸਾਰੀਆਂ ਗੱਲਾਂ ਨੇ ਮੈਂ ਤੁਹਾਨੂੰ ਇੱਕ ਛੋਟੀ ਜੀ ਮਿਸਾਲ ਦੇਣਾ ਚਾਹੁੰਦਾ ਭਾਵੇਂ ਅਤੀਤ 'ਚ ਵਾਪਸੀ ਨਹੀਂ ਹੁੰਦੀ ਸਾਰ ਦੇ ਕੋਲੇ ਇੱਕ ਪਿੰਡ ਆ ਸਾਰ ਜ਼ਿਲ੍ਹੇ 'ਚ ਹੈ ਜੀਨ ਦੇ ਕੋਲ ਖੰਡਾ ਖਾਂਡਾ ਖੇੜੀ ਉੱਥੇ ਇੱਕ ਬਲਦਾਂ ਦੀ ਜੋੜੀ ਹੈ ਜਿਹੜੀ 10 ਕਿੱਲੇ ਕਣਕ ਬੀਜਦੀ ਹੈ ਤਾਂ ਨੌ ਫਾਲਿਆਂ ਉਹਨਾਂ ਦੀ 7 ਫਾਲਿਆਂ ਵਾਲੀ ਮਸ਼ੀਨ ਮਤਲਬ ਬਲਦਾਂ ਨਾਲ ਖਿੱਚੀ ਜਾਂਦੀ ਹੁਣ ਆਪਣੇ ਇੱਥੇ ਕੀ ਕਿ ਅਤੀ ਤਕਨੀਕ ਨੂੰ ਲਿਆਂਦਾ ਗਿਆ ਵੀ ਬਾਹਰੋਂ ਤਕਨੀਕ ਲਿਆਓ ਆਪਣੇ ਸੋਰਸ ਜਾਂ ਹੋਰ ਨਹੀਂ ਕਿ ਸਾਡੇ ਕੋਲ ਪਸ਼ੂ ਨੇ ਸਾਡੇ ਕੋਲ ਮਨੁੱਖਾ ਪਾਵਰ ਹੈ ਇਸੇ ਕਰਕੇ ਮਾਓ ਨੇ ਕਿਹਾ ਚੀਨ ਦੇ ਵਿੱਚ ਵੀ ਅਸੀਂ ਉਹ ਰਾਹ ਨਹੀਂ ਅਪਣਾਵਾਂਗੇ ਸਾਡਾ ਉਹ ਰਾਹ ਨਹੀਂ ਸਾਡੇ ਕੋਲੇ ਲੋਕ ਬਹੁਤ ਜ਼ਿਆਦਾ ਨੇ ਅਸੀਂ ਲੋਕਾਂ ਨੂੰ ਨਾਲ ਲਾਉਣਾ ਯੂਰਪ ਦੇ ਕੋਲੇ ਲੋਕਾਂ ਦੀ ਬਹੁਤ ਕਮੀ ਸੀ ਕਿਉਂਕਿ ਬਹੁਤ ਜੁੱਧਾਂ ਜੰਗਾਂ ਦੇ ਵਿੱਚ ਉਹਨਾਂ ਦੀ ਜ਼ਮੀਨ ਇਹੋ ਜੀ ਨਾ ਹੋਣ ਕਰਕੇ ਜਨਸੰਖਿਆ ਦਾ ਇਹ ਨਹੀਂ ਸੀ ਉਹਨਾਂ ਨੇ ਅਤੀ ਤਕਨੀਕ ਨੂੰ ਤਾਂ ਮਾਓ ਨੇ ਕਿਹਾ ਅਸੀਂ ਅਤੀ ਤਕਨੀਕ ਨੂੰ ਨਹੀਂ ਮਨੁੱਖ ਨੂੰ ਜਿਹੜਾ ਕੇਂਦਰ 'ਚ ਰੱਖਾਂਗੇ ਔਰ ਇਹ ਸਾਰੀਆਂ ਚੀਜ਼ਾਂ ਦੇ ਲਈ ਜਿਹੜਾ ਹੈ ਆਪਾਂ ਨੂੰ ਇਹ ਸਾਰਾ ਇਹ ਸੁਲਾ ਕੇ ਫਿਰ ਆਪਾਂ ਜਿਸ ਤਰ੍ਹਾਂ ਦੀ ਆਪਣੀ ਹੈ ਕਿ ਸਮਾਜਵਾਦ ਤੇ ਫਿਰ ਕਮਿਊਨਿਜ਼ਮ ਦੇ ਵਿੱਚ ਆਪਾਂ ਅਸੀਂ ਤਕਨੀਕ ਤੋਂ ਛਟਕਾਰਾ ਪਾ ਸਕਾਂਗੇ ਨਹੀਂ ਯੂਰਪ ਦੇ ਵਿੱਚ ਅੱਜ ਰਸਤਿਆਂ ਦੀ ਪਛਾਣ ਹੁਣ ਕੰਪਿਊਟਰ ਆ ਗਏ ਨੇ ਉਹ ਜਿਹੜੇ ਲਾ ਦਿੰਦੇ ਨੇ ਉਹ ਉਹਦਾ ਨਕਸ਼ਾ ਬਣਿਆ ਹੁੰਦਾ ਉਹ ਗੱਡੀ ਨੂੰ ਉਧਰ ਲਈ ਜਾਂਦੇ ਨੇ ਨੈਵੀਗੇਟਰ ਸਾਰੇ ਉਹਨਾਂ ਦੇਸ਼ਾਂ 'ਚ ਹੁੰਦੇ ਜਾ ਰਹੇ ਨੇ ਪਰ ਉਹ ਵੀ ਕਈ ਵਾਰੀ ਜੇ ਫਿਰ ਉਹ ਤੋਂ ਉਲਟ ਲਾ ਜੀਏ ਤਾਂ ਫਿਰ ਸਜਾ ਦਿੰਦਾ ਫਿਰ ਨਹੀਂ ਲੈ ਜਾਂਦਾ ਫਿਰ ਉਹ ਮਨੁੱਖ ਨੂੰ ਸਜ਼ਾ ਵੀ ਦਿੰਦਾ ਫਿਰ ਘੁੰਮਣ ਘੇਰੀਆਂ 'ਚ ਪਾਈ ਰੱਖਦਾ ਤਾਂ ਉਹ ਇੱਕ ਪਾਸੇ ਉਹ ਹੱਲ ਨੇ ਇੱਕ ਪਾਸੇ ਸਮੂਹਕ ਵਿਵਸਥਾ ਦੇ ਹੱਲ ਨੇ ਤੇ ਦੋਨਾਂ ਦੀਆਂ ਸੰਚਾਰ ਦੀਆਂ ਲੋੜਾਂ ਇੱਕ ਪਾਸੇ ਹਰ ਇੱਕ ਨੂੰ ਕਿਉਂਕਿ ਬਾਜ਼ਾਰ ਦਾ ਹੈ ਵੀ ਹਰ ਬੰਦੇ ਨੂੰ ਅੱਜ ਉਹ ਬੰਦਾ ਜਿਹਦੇ ਕੋਲ ਰੋਟੀ ਦਾ ਟੁਕੜਾ ਤੇ ਨਹੀਂ ਪਾਵੇਂ ਖਾਣ ਉਹ ਬੰਦਾ ਵੀ ਮਤਲਬ ਆਪਣਾ ਮੋਬਾਈਲ ਜ਼ਰੂਰ ਪਹਿਲਾਂ ਮੋਬਾਈਲ ਲੈਣਾ ਪਸੰਦ ਕਰਦਾ ਦੂਜੀਆਂ ਚੀਜ਼ਾਂ ਲੈਣੀਆਂ ਮਗਰੋਂ ਪਸੰਦ ਕਰ ਦਿੱਤਾ ਇਸ ਤਰ੍ਹਾਂ ਔਰ ਇਸ ਗੱਲ ਨੂੰ ਆਪਣੇ ਸਾਹਮਣੇ ਜਿਹੜੀ ਆ ਨਾ ਉਹ ਐ ਬਿਲਕੁਲ ਦਿਸਦੀ ਨਜ਼ਰ ਆਉਂਦੀ ਆ ਵੀ ਜਿਸ ਤਰ੍ਹਾਂ ਮਾਰਕਸ ਨੇ ਇੱਕ ਜਗ੍ਹਾ ਲਿਖਿਆ ਕਿ ਪੂੰਜੀਪਤੀ ਦੇਸ਼ ਦੁਨੀਆ ਦੇ ਜਿਸ ਕੋਨੇ 'ਚ ਵੀ ਦੇਖਦਾ ਕਿ ਇੱਕ ਡਾਲਰ ਜਾਂ ਇੱਕ ਪਾਉਂਡ ਜਾਂ ਇੱਕ ਰੁਪਈਆ ਉੱਗ ਰਿਹਾ ਉਹ ਸ਼ਾਮ ਤੋਂ ਪਹਿਲਾਂ ਬੜੀ ਤੇਜ਼ੀ ਨਾਲ ਚਾਹੁੰਦਾ ਵੀ ਉਹਨੂੰ ਮਰੌਂਡ ਲਿਆ ਜਾਵੇ ਹੱਥ ਨਾਲ ਤੋੜ ਕੇ ਆਪਣੀ ਜੇਬ 'ਚ ਪਾ ਲਿਆ ਜਾਏ ਦੂਜੇ ਪਾਸੇ ਉਹਨਾਂ ਨੇ ਲਿਖਿਆ ਕਿ ਉਹਨੇ ਕਦੇ ਪੂੰਜੀਪਤੀਆਂ ਨੇ ਥੋੜੇ ਬਹੁਤੇ ਪੈਸੇ ਕਾਰਖਾਨੇਦਾਰ ਨੇ ਦਿੱਤੇ ਹੁੰਦੇ ਨੇ ਤੇ ਉਹ ਪੈਸੇ ਲੈ ਕੇ ਮਜ਼ਦੂਰ ਬਾਹਰ ਆਉਂਦਾ ਤੇ ਇੱਕ ਪੂਰੀ ਦੀ ਪੂਰੀ ਦੁਕਾਨਦਾਰਾਂ ਦੀ ਧਾੜ ਇਹਦੇ ਤੇ ਚੱਪ ਪੈਂਦੀ ਹੈ ਤਾਂ ਇਸ ਲਈ ਆਪਾਂ ਇਹ ਦੂਰੀ ਦੇ ਵਿੱਚ ਜਿਹੜਾ ਹੈ ਨਾ ਇਹ ਅੱਜ ਆਪਾਂ ਇਹਨੂੰ ਲਿਆ ਇੰਨਾ ਹੀ ਮੈਂ ਕਾਫੀ ਅੱਜ ਕਿਉਂਕਿ ਰਾਮ ਰਵਾ ਤੇ ਫਿਰ ਆਪਾਂ ਇਸ ਤੋਂ ਅਗਲਾ ਜਿਹੜਾ ਆਪਣਾ ਵਪਾਰ ਹੈ ਹਾਂ ਤਾਂ ਮੈਂ ਸਮਝਦਾ ਵੀ ਇੰਨਾ ਹੀ ਬੜਾ ਤੇ ਹੋਰ ਗੱਲਬਾਤ ਕਰ ਲਈ ਜਾਏਗੀ